ਬਾਰਾ ਮਹਾ ਮਾਜ ਮਹੱਲਾ ਪੰਜਵਾਂ ਕਰ ਚੌਥਾ ਏ ਕੋ ਅੰਕਾਰ ਸਤਿਗੁਰ ਪ੍ਰਸਾਦ ਕੀਰਤੀ ਕਰਮ ਕੇ ਵਿਛੜੇ ਕਰ ਕਿਰਪਾ ਮੇ ਲਹਰਾਮ ਚਾਰਿ ਕੁੰਟ ਦਾ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਤੇਂਦੂ ਦਾਤੇ ਬਾਹਰੀ ਕਿਤਾ ਨ ਆਵੈ ਕਾਮ ਜਲ ਵਿਨ ਸਾਖ ਕੁਮਲਾਵਤੀ ਉਪਜਹ ਨਾਹੀ ਦਾਮ ਹਰ ਨਾਹ ਨ ਮਿਲੀਐ ਸਾਜਨ ਕਤ ਪਾਈਐ ਬਿਸਰਾਮ ਜੇ ਤੋ ਘਾਰੇ ਹਾਰੇ ਕਾਂਤੁ ਨਾ ਪ੍ਰਗਟਈ ਪਾਠ ਨਗਰ ਸੇ ਗ੍ਰਾਮ ਸਰਾਵ ਸਿੰਘ ਸੀਗਾਰ ਤੰਬੂਲ ਰਸ ਸਨ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੁਣੀਆਂ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮੇਲਾ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲ ਧਾਮ ਚੇਤ ਗੋਵਿੰਦ ਆਰਾਧਿਐ ਹੋਵੇ ਆਨੰਦ ਘਣਾ ਸਮਝਣਾ ਮਿਲ ਪਾਈਐ ਰਸਨਾ ਨਾਮ ਬਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਾ ਗਣਾ ਏ ਕੁਖੇ ਨੂੰ ਤਿਸ ਬਿਨ ਜੀਵਣਾ ਮਿਰਸਾ ਜਨਮ ਜਣਾ ਜਲ ਸਲ ਮਹੀਰ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤਨ ਆਵੇ ਕਿਦਰਾ ਦੁਖ ਗਣਾ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਦਗਾ ਵੈਸਾਖੇ ਨੇ ਕਿਉ ਵਾਡੀਆ ਜਿਨਾ ਪ੍ਰੇਮ ਵਸ਼ੋ ਹੋ ਹਰਿ ਸਾਜਨ ਪੂਰਾ ਖੋ ਵਿਸਾਰ ਕੈ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਦਨਾ ਹਾਰਿਆ ਵਿਨਾਸੀ ਓਹ ਪਲਚ ਪਲਚ ਸਗਲੀ ਮੁਈ ਝੂਠਾ ਧੰਦਾ ਮੋ ਇਕ ਸੋ ਹਰ ਕੇ ਨਾਮ ਮੈਨੂੰ ਅੱਗਾ ਲਈ ਹੈ ਖੋਹੇ ਦਾਇਓ ਵਿਸਾਰੇ ਵੀ ਗੁਚਣਾ ਪ੍ਰਭ ਮੈਨੂੰ ਅਵਰ ਨ ਕੋਏ ਪ੍ਰੀਤਮ ਚਰਣੀ ਜੋ ਲੱਗੈ ਤਿਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਇ ਵੈਸਾ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰਿ ਸੋਇ ਹਰ ਜੀਠ ਜੁੜੰਦਾ ਲੂੜੀਐ ਜਿਸ ਅੱਗਾ ਸਭ ਨਿਵਾਨੇ ਹਰ ਸੱਜਣ ਧਾਵਣੇ ਲੱਗਿਆ ਕਿਸੇ ਨ ਦੇਈ ਬਾਨੇ ਮਾਣ ਮੋਤੀ ਨਾਮ ਪ੍ਰਭ ਉਨ ਲੱਗਾ ਨਾਹੀ ਸੰਨ ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸਈ ਕਹੀਐ ਧਾਨੇ ਆਪਣ ਲਈ ਆਜੇ ਮਿਲੇ ਵਿਛੋੜੇ ਕਿਉ ਰੋਵਨ ਸਾਧੂ ਸੰਗ ਪਰਾਵਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕਾ ਭਾਗ ਮਥਾਨੇ आसार तपंदा तिस लगे हरे ਨਾ हुन ਜਿੰਨਾ ਪਾਸ है ਜਗ ਜੀਵਨ ਪੁਰਾ ਖੋਤੀ ਆਗ ਕੈ ਮਾਨਸ ਸੰਦੀ ਆਸ ਦੂਜੈ ਭਾਏ ਗੁਚੀਏ ਗਲ ਪਈ ਸੁਜਮ ਕੀ ਫਾਸ ਜਿਹਾ ਬੀਜੈ ਸੋਲਣੈ ਮਥੈ ਜੋ ਲਿਖਿਆਸ ਰੈਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟਿਐ ਸੋ ਦਰਗਾਹ ਹੋਏ ਖਲਾਸ ਹੋ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੋਦ ਵੇਣ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਾਨ ਹਰਿ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੋ ਮਾਨੁ ਤਨੁ ਰਤਾ ਸਚ ਰੰਗੇ ਇਕੋ ਨਾਮ ਅਧਾਰ ਵਿਖਿਆ ਰੰਗ ਕੂੜਾ ਵਿਆ ਦਿਸਨੇ ਸੱਬੇ ਸ਼ਾਰੋ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰੋ ਬਾਣੁ ਤ੍ਰੇਣੁ ਪ੍ਰਭ ਸੰਗੇ ਮੌਲਿਆ ਸਮਰਥ ਪੁਰਖ ਉਪਾਰੋ ਹਰ ਮਿਲਣਾ ਨੂੰ ਮਨ ਲੋਜਦਾ ਕਰਮੇ ਮਿਲਾਵਣ ਹਾਰੋ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲਿਹਾਰ ਨਾਨਕ ਹਰ ਜੀ ਮੈਂ ਆਕਰ ਸ਼ਬਦ ਸਵਾਰਨ ਹਾਰੂ ਸਾਵਨ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਾਦੋਇ ਪਰਮੇ ਪੁਲਾਣੀਆਂ ਦੂਜਾ ਲਗਾ ਹੈ ਤੋ ਲਖ ਸੀਗਾਰ ਬਣਾਇਆ ਕਾਰਜ ਮਾਹੀ ਕੇਤ ਜੇ ਤੂ ਦੇਨ ਦੇਹ ਬਿਨਸ ਸੀ ਤਿਤ ਵੇਲਾ ਕੈਸਨ ਪ੍ਰੇਤੋ ਪਕੜੇ ਚਲਾਇਨ ਦੂਤ ਜਮ ਕਿਸੇ ਨ ਦੇਨੀ ਭੇਤੋ ਛਾੜੇ ਖੜੋਤੇ ਖਿਨਾਏ ਮਾਹ ਜਿਨਸੋਂ ਲਗਾ ਹੈ ਤੋ ਹੱਥ ਮਰੋੜਾ ਤਨ ਕੱਪੇ ਸਿਆਹੋਂ ਹੋਆ ਸੇਤ ਜਿਹਾ ਬੀਜੈ ਸੋ ਲੁਣੇ ਕਰਮ ਸੰਦਰਾ ਖੇਤ ਨਾਨਕ ਪ੍ਰਭ ਸਰਣਾਂਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਇ ਨਰਕੇ ਨ ਪਾਈ ਹੈ ਗੁਰ ਰਖਣੋ ਅੱਲਾ ਹੇਤ ਅਸੋ ਨੇ ਪ੍ਰੇਮ ਉਮਾਹਿਲਾ ਕਿਉ ਮਿਲਿਆ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸਹਾਈ ਪ੍ਰੇਮ ਕੇ ਹਉ ਕਾ ਲਾਗਾ ਪਾਏ ਵੇਣੁ ਪ੍ਰਭ ਕਿਉ ਸੋ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੁਦੇਵ ਤੇ ਰਹੇ ਆਗਾਏ ਆਪੁਤੀ ਆਗੇ ਬਿੰਤੀ ਕਰੈ ਲੇਹ ਪ੍ਰਭੂ ਲੜ ਲਾਏ ਜੋ ਹਰਿ ਕੰਤ ਮਿਲਾਈਆ ਸੇ ਵਿਛੁੜ ਕਤੈ ਨ ਜਾਏ ਪ੍ਰਭ ਵੇਣ ਦੂਜਾ ਕੋ ਨਹੀਂ ਨਾਨਕ ਹਰਿ ਸਰਣ ਆਏ ਅਸੂ ਸੁਖੀ ਬਸੰਦੀਆਂ ਜਿਨਾ ਮਾਇਆ ਹਾਰੇ ਰਾਏ ਕਤਿਕ ਕਰਮ ਕਮਾਵਣੇ ਦੋਸਨ ਕਾਹੂ ਜੋ ਪਰਮੇਸ਼ਰ ਤੇ ਭੁੱਲਿਆ ਨੇ ਸੱਬੇ ਰੋਗ ਹੋਵੇ ਖੋਏ ਰਾਮ ਤੇ ਲੱਗਨ ਜਨਮ ਵਜੋ ਖਿਨ ਮੈਂ ਕੌੜੇ ਹੋਏ ਗਏ ਜਿਤਲੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ ਕਿਸੈ ਰੋਵਹਿ ਰੋਜ ਕੀਤਾ ਕਿਛੂ ਨ ਹੋਵੇ ਲਿਖਿਆ ਤੁਰ ਸੰਜੋਗ ਵਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ ਨਾਨਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਿਕ ਹੋਵੈ ਸਾਧ ਸੰਗ ਮਿਨ ਸਹਿ ਸਭੇ ਸੋਚ मंगिर माय सुहंदिया हर पिरसंग बैठड़िया ਕੀ ਸੋਭਾ ਕਿਆ ਗਣੀ जे ਸਾਹਿਬ ਮੇਲੜੀਆ ਤਨਵਨ ਮੌਲਿਆ ਰਾਮ ਸੋ ਸੰਗ ਸਾ ਸਹੇਲੜੀਆ ਸਾਜਨਾ ਤੇ ਵਾਹਰੀ ਸੇ ਰਹਨ ਅਕੇਲੜੀਆ ਤਿਨ ਦੁਖ ਨ ਕਬੂ ਉਤਰੈ ਸੇ ਜਮ ਕੈ ਵਾਸ ਪੜੀਆ ਜਿਨੀ ਰਾਵਿਆ ਪ੍ਰਵਾ ਆਪਣਾ ਸਿਧ ਸਨ ਨਿਤ ਖੜੀਆ ਰਤਨ ਜੇ ਵੇਹ ਲਾਲ ਹਾਰੇ ਕੰਠ ਦੇ ਨਾਲ ਜਿਹੜੀ ਆ ਨਾਨਕ ਬਾਂਛੈ ਧੂੜੇ ਤੈਨ ਪ੍ਰਭ ਸਰਣੀ ਧਾਰੇ ਪੜਿਆ ਮੰਗੇਰੇ ਪ੍ਰਭੂ ਆਰਾਧਨਾ ਬਹੁੜ ਨ ਜਨਮੜੀਆ ਪੋਖੇ ਤੁਖਾਰ ਨਾ ਵਿਆ ਪਈ ਕੰਠ ਮਿਲਿਆ ਹਰ ਨਾ ਹੋ ਮਾਨੋ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਵਿਖਿਆ ਪੋਹਿ ਨ ਸਕੀ ਮੇਰੇ ਸਾਧੂ ਗੁਣ ਗਾਹੋ ਜਾਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਹ ਕਾਰੂ ਗਹਿ ਨੀਨੀ ਪਾਰ ਬ੍ਰਹਮੇ ਬਹੁੜ ਨ ਵਿਛੜਿਆ ਹੋ ਬਾਰ ਜਾਉ ਲਖਵੇਰੀਆਂ ਹਰ ਸੱਜਣ ਆਗਮ ਅਗਾਹੋ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਪੋਖ ਸੋ ਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਮਾਗੇ ਮੱਜਨ ਸੰਗ ਸਾਧੂਆਂ ਧੂੜੀ ਕਰ ਇਸਨਾਨੋ ਹਰ ਕਾ ਨਾਮ ਤੇ ਆਏ ਸੋਹਣੇ ਸਭਨਾ ਨੋ ਕਰਿਦਾਨੋ ਜਨਮ ਕਰਮ ਮਾਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਇਕ ਰੋਧ ਨ ਮੋਹੀਐ ਮਿੰਸੈ ਲੋਭ ਸੁਮਾਨੋ ਸੱਚਾ ਮਾਰਗ ਚਲਨਿਆ ਉਸ ਤਦ ਕਰੇ ਜਹਾਨ ਅੱਠ ਸਾਠੇ ਤੀਰਤ ਸਗਲ ਪੁੰਨ ਜੀ ਦਇਆ ਪਰਵਾਨ ਜਿਸਨੋ ਦੇਵਾ ਦਇਆ ਕਰੇ ਸੋਈ ਪੁਰਖ ਸੁਜਾਨ ਜਿਨਾ ਮਿਲਿਆ ਪ੍ਰਭ ਆਵਣਾ ਨਾਨਕ ਤਿਨ ਕੁਰਬਾਨ ਮਾਗੇ ਸੁੱਚੇ ਸੇ ਕਾਂਡੀ ਹੈ ਜਿਨ ਪੂਰਾ ਗੁਰ ਮਿਹਰਵਾਨ ਫਲ ਬੋਣੇ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਸੰਸਾਈ ਨਾਮ ਕੇ ਕਰ ਕਿਰਪਾ ਦੀਆ ਮਿਲਾਏ ਸੇ ਸੁਹਾਵੀ ਸਰਬ ਸੁਖ ਹੋਣੀ ਦੁਖਾ ਨਹੀਂ ਜਾਏ ਚੁਪਨੀ ਵੜ ਪਾਗਣੀ ਵਰ ਪਾਇਆ ਹੈ ਰਾਏ ਮਿਲ ਸਈਆ ਮੰਗਲ ਗਾਵੇ ਗੀਤ ਗੋਵਿੰਦ ਅਲਾਏ ਹਰ ਜਿਹਾ ਅਵਰ ਨ ਦਿਸੈ ਕੋਈ ਦੂਜਾ ਲਵੈ ਲਾਏ ਹਲ ਤੋਂ ਪਲ ਸਵਾਰਿਉ ਨੇਚਲ ਦਿੱਤੀਆਂ ਨੂੰ ਜਾਏ ਸੰਸਾਰ ਸਾਗਰ ਤੇ ਰੱਖਿਆ ਨੂੰ ਬਹੁਤ ਨਾ ਦਾ ਹੈ ਜਿਹਵਾ ਏਕ ਨੇ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਏ ਜਿਨ ਜਿਨ ਨਾਮ ਤੇ ਆਇਆ ਦਿਨ ਕੇ ਕਾਜ ਸਰੇ ਹਰਿ ਗੁਰ ਪੂਰਾ ਆਰਾਧਿਆ ਦਰਗਾ ਸਾਚੇ ਖਰੇ ਸਰਬ ਸੁਖਾ ਨਿਰਚਰਨ ਹਰਿ ਭਾਉ ਜਲ ਬਿਖਮ ਤਰੇ ਪ੍ਰੇਮ ਭਗਤੇ ਤਿਨ ਪਾਈਆ ਬਿਖਿਆ ਨਾਹਿ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਉਤਰੇ ਮਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ਨਾਨ ਕਿਰਪਾ ਕਰੋ ਹਰੀ